ਅਥ ਡਿਗ ਰਾਜਾ ਕੋ ਧਾਰ ਕਥਨੰ ਚਉਪੀ ਏਕ ਭੂ ਛਤਰੀ ਡਿਗ ਨਾਮਾ ਧਰਿਓ ਤਾਹ ਕਿਰਲਾ ਕੋ ਜਾਮਾ ਸਭ ਜਾਦਵ ਮਿਲ ਖੇਲਣ ਆਏ ਪਿਆਸੇ ਭੈ ਕੂਪ ਪਿਖਤਾਏ ਇਕ ਕਿਰਲਾ ਤੇ ਹਾਇ ਨਿਹਾਰਿਓ ਕਾਢੈ ਜਾ ਕੋਇ ਹੈ ਵਿਚਾਰਿਓ ਕਾਢਣ ਲਗੇ ਨਾ ਕਾਢਿਓ ਗਇਓ ਆਤਿ ਅਚਰਜ ਸਭਨ ਮਨ ਭਇਓ ਜਾਦਵ ਬਾਜ ਕਾਨ ਸੋਂ ਦੋਹਰਾ ਸਭ ਸੁਚਿੰਤ ਜਾਦ ਪਏ ਗਏ ਕ੍ਰਿਸ਼ਨ ਪੈ ਧਾਏ ਕਹਿ ਕਿਰਲਾ ਇਕ ਕੂਪ ਮੈਂ ਤਾ ਕੋ ਕਰਹੁ ਉਪਾਏ ਕਬਿਤ ਸੁਨਤੀ ਬਾਤੈ ਸਭ ਜਾਦਵ ਕੀ ਜਦੁਰਾਏ ਜਾਣਿਓ ਸਭ ਭੇਦ ਕਹੀ ਬਾਤ ਮੁਸਕਾਏ ਕੈ ਕਹਾ ਵਾਕੂਬ ਕਹਾ ਪਰਿਓ ਹੈ ਕਿਰਲਾ ਤਾ ਮੈਂ ਭੂਰਤ ਪਇਓ ਯਹੁ ਮੋਇ ਦੀਦੀ ਐ ਦਿਖਾਏ ਕੈ ਆਗੇ ਆਗੇ ਸੋ ਕਨ ਸਿਆਮ ਤਿਨ ਪਾਛੈ ਪਾਛੈ ਚਲਤ ਚਲਤ ਜੋ ਨਿਹਾਰਿਓ ਸੋ ਜਾਏ ਕੈ ਮਿਟ ਗਏ ਪਾਪਤਾ ਕੇ ਏਕੋ ਨਾ ਰਹਾਨ ਪਾਏ ਭਇਓ ਨਰ ਜਬੈ ਹਰ ਲੀਨੋ ਹੈ ਉਠਾਏ ਕੈ ਸਵਈਆ ਤਾਹੀ ਕੀ ਮੋਜ ਪਈ ਛਿਨ ਮੈਂ ਜਿਨ ਏ ਘਰੀ ਕਨ ਸਿਆਮ ਜੂ ਧਿਆਇਓ ਔਰ ਗਨ ਕਾ ਹੀ ਜੇ ਹਾਥ ਲਿਓ ਸੁਖ ਸਿਆਮ ਪੜਾਇਓ ਕੋ ਨਾ ਤਰਿਓ ਜਗ ਮੈਂ ਨਰ ਜਾਹੇ ਨਰਾਇਣ ਕੋ ਚਿਤ ਨਾਮ ਬਸਾਇਓ ਏਤੇ ਪੈ ਕਿਉ ਨ ਤਰੈ ਕਿਰਲਾ ਜਿਹ ਕੋ ਹਰਿ ਆਪਨ ਹਾਥ ਲਗਾਇਓ ਤੋਟਕ ਛੰਦ ਜਬ ਹੀ ਸੋ ਸਿਆਮ ਉਠਾਇ ਲਿਓ ਤਬ ਮਾਨਕ ਕੋ ਸੋ ਵੇਖ ਭਇਓ ਤਬ ਜੋ ਬ੍ਰਿਜਨਾਸ ਹੋ ਬੈਨ ਰਣੇ ਤਾ ਦੇਸ ਕਹਾ ਤਾ ਨਾਮ ਅਰੇ ਕਿਰਲਾ ਬਾਜ ਕਾਨ ਸੋ ਸੋਟਾ ਡਿਗ ਮੇਰੋ ਥੋ ਨਾਓ ਏਕ ਦੇਸ ਕੋ ਪੂਬ ਹੋ ਸੋ ਤੁਮ ਕਥਾ ਸੁਨਾਉ ਜਾਤੇ ਹੋ ਕਿਰਲਾ ਭਇਓ ਕਬਿਤ ਨਾਥ ਹੋ ਤੋ ਨਿਤਾ ਪ੍ਰਤ ਸੋਨੇ ਕੋ ਬਨਾਏ ਸਾਜ ਗਉ ਸਤ ਦੇਤੋ ਦਿਜ ਸੁਤ ਕੋ ਬੁਲਾਏ ਕੈ ਏਕ ਗਉ ਮਿਲੀ ਮੇਰੀ ਪੁੰਨ ਕਰੀ ਗਉਵਨ ਸੋ ਜੋ ਹੋ ਪੁੰਨ ਕਰ ਬੇ ਕੋ ਰਾਖਤ ਮੰਗਾਏ ਕੈ ਜੋ ਪੁੰਨ ਕਰੀ ਢੀਠ ਤਾਹੀ ਦਿਜ ਪਰੀ ਕਹਿਓ ਮੇਰੀ ਗਉ ਤਾਂ ਕੋ ਧਨ ਦੈ ਰਹਿਓ ਸੁਨਾਏ ਕੈ ਵਾਨਾ ਤਨ ਲਿਓ ਮੋਏ ਇਹ ਸਰਾਪ ਦਇਓ ਹੋਹੋ ਕਿਰਲਾ ਕੂਆ ਕੋ ਹਉ ਸੋ ਭਇਓ ਤਾਤੇ ਆਏ ਕੈ ਦੋਰਾ ਤੁਮਰੇ ਕਰਤੇ ਛੂ ਤਬ ਮਿਟ ਗਏ ਸਗਰੇ ਪਾਪ ਸੋ ਫਲ ਲਹੋ ਜੋ ਬਹੁ ਦਿਨ ਮੁਨ ਕਰ ਪਾਵਤ ਜਾਪ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਕਿਰਲਾ ਕੋ ਕੂਪ ਤੇ ਕਾਢ ਗਏ ਉਧਾਰ ਕਰਤ ਭੈ ਧਿਆਇ ਸਮਾਪਤੰ ਅਥ ਗੋਕਲ ਵਿਖੇ ਬਲ ਭੱਦਰ ਜੂ ਆਏ ਚਉਪੀ ਤੇ ਉਧਾਰ ਪ੍ਰਭ ਜੂ ਗ੍ਰਹਿ ਆਇਓ ਗੋਕਲ ਕੋ ਬਲ ਭੱਦਰ ਸਿਧਾਇਓ ਆਏ ਆਨੰਦ ਕੇ ਪਾਇਨ ਲਾਗਿਓ ਸੁਖਤ ਭਇਓ ਸੋਖ ਸਭ ਭਾਗਿਓ ਸਵਈਆ ਨੰਦ ਕੇ ਪਾਇਨ ਲਾਗਲੀ ਚਲ ਕੈ ਜਸਦਾਹੂ ਕੇ ਮੰਦਰ ਆਇਓ ਦੇਖਤੀ ਤੇ ਕੋ ਕਵ ਸਿਆਮ ਸੋ ਪਾਇਨ ਉਪਰ ਸੀਸ ਝੁਕਾਇਓ ਕੰਠ ਲਗਾਇ ਲਿਓ ਕਹਿਓ ਸੋ ਜੋ ਮਨ ਮੈਂ ਕਵ ਸਿਆਮ ਬਨਾਇਓ ਸਿਆਮ ਜੂ ਲੇਤ ਕਬੈ ਹਮਰੀ ਸੁਦ ਮਾਇ ਜੋ ਰੋਏ ਕਹਿ ਤਾਤ ਸੁਨਾਇਓ ਕਬਿਤ ਗੋਪੀ ਸੁਨ ਪਾਇਓ ਏ ਠੌਰ ਬਲ ਭਦਰ ਆਇਓ ਸਿਆਮ ਆਇਓ ਹੋਇ ਮਾਂ ਸੇਂਦਰ ਭਰਤ ਹੈ ਬੇਸਰ ਬਿੰਦਵਾ ਤਨ ਭੂਖਨ ਬਨਾਏ ਕਵਿ ਸਿਆਮ ਚਾਰ ਲੋਚਨਨ ਅੰਜਨ ਧਰਤ ਹੈ ਦਾਮਨੀ ਸੀ ਦਮਕ ਦਿਖਾਏ ਨਿਜ ਕਾਏ ਆਏ ਬੂਝੈ ਮਾਤ ਭਰਾਤ ਕੀ ਨਾ ਸੰਕਾ ਕੋ ਕਰਤ ਹੈ ਬੀਜੈ ਕਨ ਸਿਆਮ ਕੀ ਬਤਾਏ ਸੁਧ ਹਾਏ ਹਮੈ ਸਿਆਮ ਬਲ ਰਾਮ ਹਾ ਹਾ ਪਾਇਨ ਪਰਤ ਹੈ ਕਬਿਓ ਬਾਜ ਸੋਠਾ ਹਲੀ ਗਿਓ ਸਨਮਾਨ ਸਭ ਗਵਾਰਨ ਕੋ ਤੇ ਸਮੈ ਹਉ ਕਰ ਹਉ ਸੋ ਬਖਾਨ ਜਿਉ ਕਥ ਆਗੇ ਹੋਏ ਹੈ ਸੋਈਆ ਏਕ ਸਮੈ ਮੁਸਲੀ ਹੀ ਮੈਂ ਆਨੰਦ ਸੋ ਇੱਕ ਖੇਲ ਮਚਾਇਓ ਯਾਹੀ ਕੇ ਪੀਵਨ ਕੋ ਮਦਰਾ ਹਿਤ ਸਿਆਮ ਦੇ ਬਦੈ ਕੈ ਪਠਾਇਓ ਪੀਵਤ ਭਇਓ ਤਬ ਸੋ ਮੁਸਲੀ ਮਦ ਮਤ ਭਇਓ ਮਨ ਮੈਂ ਸੁਖ ਪਾਇਓ ਨੀਰ ਜਹੋ ਜਮਨਾ ਕੀਓ ਮਾਨ ਸੋ ਐਂਚ ਲਈ ਹਰ ਸਿਉ ਕਬ ਗਾਇਓ ਜਮਨਾ ਬਾ ਚਲੀ ਸੋ ਸੋਰਟਾ ਲਿਓ ਹਰੀ ਤੂੰ ਨੀਰ ਬਿਰਦੀ ਜੈ ਨਾ ਦੋਸ ਦੁਖ ਸੁਨੋ ਬਾਤ ਰਣ ਤੀਰ ਹਉ ਚੇਰੀ ਜਦ ਰਾਏ ਕੀ ਸੋਈਆ ਦੋਏ ਹੀ ਸੋ ਮਾਸ ਰਹੇ ਤੇ ਠਾਂ ਫਿਰ ਲੈਨ ਵਿਦਾ ਚਲ ਨੰਦ ਪੈ ਆਏ ਫੇਰ ਗਏ ਜਸ ਦਾ ਕੇ ਮੰਦਰ ਤਾ ਪਗ ਪੈ ਇਹ ਮਾਥ ਛੁਹਾਏ ਮੰਗਤ ਪਇਓ ਜਬ ਹੀ ਸੋ ਵਿਦਾ ਤਬ ਸੋਕ ਕੀਓ ਦੋ ਨੈਣ ਬਹਾਏ ਕੀਨੋ ਵਿਦਾ ਫਿਰ ਜਾਓ ਕਹਿ ਕਹਿ ਤੂੰ ਜਾਓ ਕਹੀਓ ਹਰ ਕਿਉ ਨਹੀਂ ਆਏ ਸਵਈਆ ਨੰਦ ਦੇ ਲੈ ਦਾ ਤੇ ਵਿਦਾ ਚੜ ਸਿੰਦਨ ਪੈ ਬਲ ਭੱਦਰ ਸਿਧਾਇਓ ਲਾਂਘਦ ਲਾਂਘਦ ਦੇਸ ਕਈ ਨਗ ਔਰ ਨਦੀ ਪੁਰ ਕੇ ਨਿਜ ਕਾਇਓ ਆਪੋ ਚੋ ਕੇ ਪੁਰ ਕੇ ਜਨ ਕਾਹੂ ਤੇ ਜੋ ਹਰ ਜੂ ਸੁਨ ਪਾਇਓ ਆਪੋ ਸਿੰਦਨ ਪੈ ਚੜ ਕੈ ਆਤਿ ਪ੍ਰਾਤ ਸੋ ਹੇਤ ਕੈ ਆਗੇ ਹੀ ਆਇਓ ਦੋਹਰਾ ਅੰਕ ਪ੍ਰਾਤ ਦੋ ਮਿਲੇ ਅਤ ਪਾਇਓ ਸੁਚੈਨ ਮਦਰਾ ਪੀਵਤ ਆਤਿ ਹਸਤੇ ਆਏ ਆਪਣੇ ਐਨ ਇਤ ਸ੍ਰੀ ਵਿਜਿਤਰ ਨਾਟ ਗ੍ਰੰਥੇ ਬਲਭਦਰ ਗੋਕੁਲ ਵਿਖੈ ਜਾਏ ਕਰ ਆਪਤ ਭੈ ਅਥ ਸਿਰਗਾਲ ਕੋ ਦੂਤ ਬੋ ਜੋ ਹਉ ਕ੍ਰਿਸ਼ਨ ਹਉ ਕਥਨੰ ਦੋਹਰਾ ਦੋ ਭਰਾ ਤਦ ਸੁਕਰਤ ਗ੍ਰਹਿ ਪਹੁੰਚੇ ਆਏ ਪੌੜਰੀਕ ਕੀ ਕਥਾ ਸੋ ਮੈਂ ਕਹਤ ਸੁਨਾਏ ਸਵਈਆ ਦੂਤ ਸਿਰਗਾਲ ਪਠੋ ਹਰ ਕੋ ਕਹਿ ਹਉ ਹਰ ਹਉ ਤੁਹ ਕਿਉ ਕਹਿਵਾਇਓ ਭੇਖ ਸੋ ਕਰ ਦੂਰ ਸਬੈ ਕਬ ਸਿਆਮ ਅਬੈ ਜੋ ਤੈ ਭੇਖ ਬਨਾਇਓ ਤੈਰੇ ਗੁਆਰ ਹੈ ਗੋਕਲਨਾਥ ਕਹਾਵਤ ਹੈ ਡਰ ਤੋਹੇ ਨਾ ਆਇਓ ਕਹਿ ਇਹ ਦੂਤ ਕੋ ਮਾਨ ਕਹਿਓ ਨਹੀਂ ਭੇਖੋ ਲੀਨੇ ਸਵੈ ਦਲ ਆਇਓ ਸੋਰਠਾ ਕ੍ਰਿਸ਼ਨ ਮਾਨੀ ਬਾਤ ਜੋ ਤਿਹ ਦੂਤ ਉਚਾਰਿਓ ਕਹੀ ਜਾਏ ਤਿਨ ਬਾਤ ਪਤ ਆਪਨ ਚੜ ਆਇਓ ਸੋਈਆ ਕਾਸੀ ਕੇ ਭੂਪਤ ਆਦਿਕ ਭੂਪਨ ਕਉ ਸੋ ਸ੍ਰਿਗਾਲੈ ਸੈਨ ਬਨਾਇਓ ਸ੍ਰੀ ਬ੍ਰਿਜਨਾਥ ਤੈ ਆਤੀ ਮੁਸਲੀ ਧਰ ਆਦਿਕ ਸੈਨ ਬੁਲਾਇਓ ਜਾਦਵ ਔਰ ਸਵੈ ਸੰਗ ਲੈ ਹਰ ਸੋ ਹਰ ਜੁਦ ਮਚਾਵਨ ਆਇਓ ਆਏ ਦੂ ਦਿਸਤੇ ਪ੍ਰਗਟੇ ਭਾਟੇ ਯੋ ਕਹਿ ਕਹਿ ਕਬ ਸਿਆਮ ਸੁਨਾਇਓ ਸਵਈਆ ਸੈਮ ਜਵੈ ਦੂਰਨ ਕੀ ਜੋ ਦਈ ਜਵ ਆਪਸ ਵੀ ਦਿਖਾਈ ਮਾਨੋ ਮੇਘ ਪ੍ਰਲੈ ਦਿਨ ਕੇ ਉਮੜੇ ਦੋ ਇਉ ਉਪਮਾ ਜੀ ਆਈ ਬਾਰ ਵੈ ਬ੍ਰਿਜ ਨਾਇਕ ਸੈਣ ਤੇ ਸੈਣ ਦੂ ਇਹ ਬਾਤ ਸੁਨਾਈ ਠਾਡੇ ਰਹਿ ਦੋ ਸੈਣ ਦੋ ਹਮ ਮਾਂਡ ਹੈ ਯਾ ਭੂ ਬੀਚ ਲਰਾਈ ਸੋਇਆ ਯਾ ਕਨ ਸਿਆਮ ਕਹਾਇਓ ਸੁਨੋ ਸਭ ਮੈਂ ਹੋ ਤੇ ਤੈ ਕਨ ਸਿਆਮ ਕਹਾਇਓ ਯਾਹੀ ਤੇ ਸੈਣ ਸਿਰਗਾਲ ਲੈ ਆਇਓ ਹੈ ਹਉ ਤਵੈ ਦਲ ਲੈ ਸੰਗਤਾਇਓ ਕਾਏ ਕੋ ਸੈਣ ਲਰੈ ਦੋ ਆਪ ਮੈਂ ਕੌਤਕ ਦੇਖੋ ਠਾੜ ਸੁਨਾਇਓ ਸਿਆਮ ਪਣੈ ਲਰਬੋ ਰਨ ਮੈਂ ਹਮਰੋ ਅਰ ਯਾਹੀ ਹੀ ਕੋ ਆਇਓ ਦੋਰਾ ਮਾਨ ਬਾਦ ਠਾਂਡੇ ਰਹਿ ਸੈਣ ਦੋ ਤਜ ਕ੍ਰੋਧ ਦੋ ਹਰਿ ਆਪਤ ਪੈ ਹਰ ਸਮਾਨ ਹਿਤ ਜੁਧ ਸਵਈਆ ਆਏ ਹੈ ਮਤ ਕਰੀ ਜਨ ਦੁਹੇ ਨਰ ਬੇਗੋ ਸਿੰਘ ਦੋ ਜਨ ਆਏ ਅੰਤ ਕੇ ਅੰਤ ਸਮੈ ਜਨੀਸ ਸਪਛ ਮਨੋ ਗਿਰ ਜੂ ਜਨ ਧਾਏ ਕਹਿ ਦੂ ਮੇਗ ਪ੍ਰੈ ਦਿਨ ਕੇ ਨਿਦ ਨੀਰ ਦੋ ਕਿਦੋ ਕ੍ਰੋਧ ਵਢਾਏ ਮਾਨੋ ਰੁਦਰੈ ਕ੍ਰੋਧ ਭਰੇ ਦੋ ਹੈ ਮਨ ਮੈਂ ਲਖ ਜੋ ਕਬ ਪਾਏ ਕਬਿਤ ਜੈਸੇ ਝੂੜ ਸਾਜ ਸੋ ਪਖਾਨ ਜੈਸੇ ਕਾਜ ਸੋ ਔ ਜੈਸੇ ਆਂਜ ਸੋ ਪਤਉਆ ਜਿਉ ਲਹਰ ਸੋ ਜੈਸੇ ਗਿਆਨ ਮੋਹ ਸੋਂ ਵਿਵੇਕ ਜੈਸੇ ਦਰੋਹ ਸੋਂ ਤਪਸੀ ਦੇ ਦਰੋਹ ਸੋਂ ਅਨਾਰ ਜੈਸੇ ਨਰ ਸੋਂ ਲਾਜ ਜੈਸੇ ਕਾਮ ਸੋਂ ਸੁਸੀਦ ਜੈਸੇ ਕਾਮ ਸੋਂ ਉਪਾਪ ਰਾਮ ਨਾਮ ਸੋਂ ਅਛਰ ਜੈਸੇ ਛਰ ਸੋਂ ਸੂਤਾ ਜੋ ਦਾਨ ਸੋਂ ਜੋ ਕ੍ਰੋਧ ਸਨਮਾਨ ਸੋਂ ਸੋ ਸਿਆਮ ਕਬ ਐਸੇ ਆਏ ਭਿਰਿਓ ਹਰਿ ਹਰ ਸੋ ਸਵਈਆ ਜੁਦ ਭਇਓ ਵਤ ਹੀ ਸੋ ਤਾਂ ਤਬ ਸ੍ਰੀ ਬ੍ਰਿਜ ਨਾਇਕ ਚੱਕਰ ਸੰਭਾਰਿਓ ਮਾਰਤ ਹੋ ਤੋ ਰੇ ਸਰਗਾਰ ਮੈਂ ਸ਼ਾਮ ਪਨਾਇਮ ਸ਼ਾਮ ਪਚਾਰਿਓ ਛੋਰ ਸੁਦਰਸ਼ਨ ਦੇਤ ਭਇਓ ਸਿਰ ਸੱਤਰ ਕੋ ਮਾਰ ਜੁਦਾ ਕਰ ਡਾਰਿਓ ਮਾਨੋ ਕੁਮਾਰ ਲੈ ਤਾਗਹਿ ਕੋ ਚੱਕ ਤੇ ਹੁਨ ਬਾਸਨ ਕਾਟ ਉਤਾਰਿਓ ਦੇਖ ਸਰਗਾਰ ਹਨਿਓ ਰਣ ਮੈਂ ਇਕ ਕਾਂਸੀ ਕੋ ਭੂਪ ਤੋ ਸੁਭਤਾਇਓ ਸ੍ਰੀ ਬ੍ਰਿਜਨਾਥ ਸੋ ਸ਼ਾਮ ਪਨੈ ਅਥੀ ਤੇ ਆਏ ਕੈ ਜੁਦ ਮਚਾਇਓ ਮਾਰ ਮਚੀ ਅਤ ਜੋ ਤੇ ਠਾਂ ਸੋ ਤਬੈ ਸਿਆਮ ਜੂ ਚੱਕਰ ਚਲਾਇਓ ਜਿਉ ਅਰ ਆਗਲ ਕੋ ਕਟਿਓ ਸੀਸ ਤਿਹੀ ਵਿਦਿਆਈ ਕੋ ਕਾਟ ਗਿਰਾਇਓ ਸ੍ਰੀ ਬ੍ਰਿਜ ਨਾਇਕ ਜੂ ਜਾਵੇ ਦੋ ਸੈਨ ਕੇ ਦੇਖਤ ਕੋਪ ਸੰਘਾਰੇ ਫੂਰ ਪਈ ਮਰ ਸਭਨਨ ਕੇ ਤਬ ਬਾਜ ਉਠੀ ਸਹਿਨਾਏ ਨਗਾਰੇ ਔਰ ਜਿਤੇ ਅਰ ਵੀਰ ਹੁਤੇ ਸਭ ਆਪਣੇ ਆਪਣੇ ਧਾਮ ਸਿਧਾਰੇ ਹੂਰ ਪਰੇ ਨਭ ਮੰਡਲ ਤੇ ਕਨ ਜੋ ਕਨ ਸਿਆਮ ਪੈ ਸਿਆਮ ਉਚਾਰੇ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਸ੍ਰਿਗਾਲ ਕਾਂਸੀ ਕੇ ਭੂਪ ਸਾਧ ਬਧੈ ਧਿਆਏ ਸੰਪੂਰਨੰ